ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਹਾਂ ਇਹ ਇਹ ਹੁਣ ਲੱਖ ਚੋਰੀਆਂ ਕਰਦੇ ਆ ਪੰਡਤ ਬਣ ਕੇ ਤੇਰੇ ਚੇਲੇ ਵੀ ਕਰਦੇ ਨੇ ਤੇ ਚੇਲੇ ਵੀ ਇਹ ਕੰਮ ਸਿੱਖ ਵੀ ਇਹ ਕੰਮ ਕਰਨ ਚੋਰੀਆਂ ਕਰਨ ਯਾਰੀਆਂ ਕਰਨ ਠਗੀਆਂ ਪਹਿਨਾਵੀਆਂ ਕਰਨ ਕਾਹਦਾ ਧਰਮ ਹੈ ਕੀ ਫਾਇਦਾ ਜਨੇਊ ਦਾ ਫਾਇਦਾ ਕੀ ਫਾਇਦਾ ਉਹ ਧਰਮ ਧਾਰਨ ਕਰਨ ਦਾ ਜੇ ਇਹ ਗੱਲਾਂ ਛਡਾਈਆਂ ਨਾ ਉਹਨੇ ਇਹਦਾ ਜਿਉਂਦੀਆਂ ਤੇ ਹੋਰ ਸਾਰਿਆਂ 'ਚ ਸਾਰੇ ਹਿੰਦੂ ਨੇ ਸਾਰਿਆਂ ਦੇ ਜਿਹੜੇ ਪਾਇਆ ਹੋਇਆ ਕਿਉਂਕਿ ਇਹਦਾ ਫਾਇਦਾ ਕਿਉਂ ਹੋਇਆ ਕੀ ਫਾਇਦਾ ਹੋਇਆ ਸਾਰਿਆਂ ਦਾ ਵਰਦ ਛਕਿਆ ਹੋਇਆ ਸਾਰੇ ਹੀ ਕਰਪਟ ਨੇ ਕੀ ਫਾਇਦਾ ਹੋਇਆ ਅੱਜ ਤਾਂ ਅਸੀਂ ਇਹੀ ਕਹਾਂਗੇ ਅੱਜ ਪੰਡਤ ਨੂੰ ਕਾਹਦੇ ਗਈਏ ਅੱਜ ਸਾਡੇ ਹੈਗਾ ਆਪਣਾ ਫਿਰ ਗੁਰੂ ਗਈ ਉਦੋਂ ਤਾਂ ਸਾਡਾ ਘਰ ਹੈ ਨਹੀਂ ਸੀ ਅੱਜ ਤਾਂ ਸਾਡਾ ਵੀ ਘਰ ਹੈਗਾ ਅਸੀਂ ਆਪਣੇ ਘਰ ਦੇ ਗੰਦ ਵੱਲ ਧਿਆਨ ਕਿਉਂ ਨਾ ਦਈਏ ਵੀ ਸਾਡੇ ਘਰ ਕੀ ਹੈ ਉਹ ਨਾਨਕ ਦਾ ਘਰ ਸੀ ਉਦੋਂ ਜਦ ਆ ਗੱਲ ਕਹੀ ਹੈ ਨਾ ਨਾਨਕ ਨੂੰ ਆਪਣਾ ਘਰ ਸਮਝਦਾ ਸੀ ਕਿਉਂਕਿ ਹਿੰਦੂ ਧਰਮ ਵਿੱਚ ਜਨਮ ਹੋਇਆ ਸੀ ਕਹਿੰਦਾ ਮੈਂ ਇਹਨੂੰ ਸੁਧਾਰੂਗਾ ਉਹ ਨਹੀਂ ਮੰਨਦਾ ਕਰਤਾ ਉਹ ਨਾਨਕ ਦਾ ਉਹੀ ਹਿੰਦੂਆਂ ਦੇ ਵਿੱਚੋਂ ਹੀ ਹੈ ਪਰ ਇਹ ਸਿੱਖ ਨੇ ਅਸਲੀ ਸਿੱਖ ਨੇ ਦੇਖੋ ਉੱਥੇ ਲਫ਼ਜ਼ ਸਿੱਖ ਵਰਤਿਆ ਉਹਨਾਂ ਜੋ ਅਸਲੀ ਸਿੱਖ ਕੱਢੇ ਸੀ ਸਿੱਖ ਉਹ ਵੀ ਸੀ ਸਾਰੇ ਸਿੱਖਾਂ ਕੰਨ ਚੜਾਈਆਂ ਸਿੱਖ ਨਾਨਕ ਨੇ ਵੀ ਬਣਾਏ ਨਾਨਕ ਨੇ ਉਹ ਸਿੱਖ ਬਣਾਏ ਜਿਨ੍ਹਾਂ ਵਿੱਚ ਇਹ ਔਗਣ ਨਹੀਂ ਸੀ ਜੇ ਉਹੀ ਔਗਣ ਹੈ ਤਾਂ ਫਿਰ ਉਹੀ ਸਿੱਖ ਨੇ ਜਿਹੜੇ ਪੜਨ ਵਾਲੇ ਨੇ ਪਰ ਜਿਹੜੇ ਬਦਲਾਅ ਕਰਨਾ ਸੀ ਉਹ ਲੋ ਨਹੀਂ ਹੋਇਆ ਕਿਸੇ ਚਾਹੇ ਕਿਰਪਾਨ ਪਾਤੀ ਚਾਹੇ ਦੋ ਪਾਤੀਆਂ ਚਾਹੇ ਚਾਰ ਪਾਤੀਆਂ ਕਿਰਪਾਨਾਂ ਦਾ ਕੋਈ ਫਰਕ ਨਹੀਂ ਪੈਂਦਾ ਸਿਰ ਤੇ ਕਪੜਾ ਪੰਡਤ ਵੀ ਰੱਖਦਾ ਸੀ ਦਾੜੀ ਉਹ ਪੰਡਤ ਵੀ ਰੱਖਦਾ ਸੀ ਜੇ ਜ਼ਮਾਨੇ ਦੀ ਇਹ ਗੱਲ ਹੈ ਤਮਾਕੂ ਪੰਡਤ ਵੀ ਨਹੀਂ ਸੀ ਪੀਂਦਾ ਹੈ ਉਦੋਂ ਜਦੋਂ ਦੀ ਇਹ ਗੱਲ ਹੈ ਇਹ ਤਾਂ ਬਾਅਦ ਦੇ ਵਿੱਚ ਆਈਆਂ ਨੇ ਗੱਲਾਂ ਇਹ ਤਾਂ 600 ਸਾਲ ਪਹਿਲਾਂ ਦੀ ਗੱਲ ਹੈ 550 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਕਿੱਥੇ ਸੀ ਇਹ ਗੱਲ ਇਹ ਅੱਜ ਦੇ ਸੰਦਰਭ ਵਿੱਚ ਦੇਖ ਰਹੇ ਨੇ ਜਿਹੜੇ ਵਿਦਵਾਨ ਨੇ ਇਹਨਾਂ ਨੂੰ ਕੀ ਪਤਾ ਅੱਜ ਦੀ 550 ਸਾਲ ਪਹਿਲਾਂ ਦੇ ਕੋਈ ਸੀ ਬਾਸਟਰ ਕਪਾਟਨ ਲਿਖਿਆ ਹੋਇਆ ਹੈ ਸਿਰ ਤੇ ਕੱਪੜਾ ਹੈ ਸਿਰ ਢੱਕ ਕੇ ਰੱਖਦਾ ਹੈ ਅੱਜ ਸਾਰੇ ਸਿਰ ਬਣਾਈ ਫਿਰਦੇ ਨੇ ਅੱਜ ਨਾ ਦੇਖੋ ਅੱਜ ਕੀ ਹੈ ਉਦੋਂ ਕੀ ਸੀ ਲੱਖ ਕੂੜੀਆਂ ਲੱਖ ਗਾਲ ਲੱਖ ਕੂੜ ਬੋਲਦੇ ਨੇ ਲੱਖ ਗਾਲ ਗਾਲ ਦਾ ਮਤਲਬ ਗਾਲਾਂ ਨਹੀਂ ਕੱਢਦੇ ਗਾਲ ਦਾ ਮਤਲਬ ਗਾਲ ਕਮੀਆਂ ਨੇ ਲੱਖ ਕਿ ਕੋਈ ਚੀਜ਼ ਦਾ ਗਲ ਜਾਣ ਗੁਣਾ ਦੇ ਵਿੱਚ ਗਲਾਓ ਆਇਆ ਹੋਇਆ ਨਾ ਲੱਖਾਂ ਹੀ ਗੜੇ ਹੋਏ ਗੁਣ ਨੇ ਗੁਣ ਬਹੁਤ ਨੇ ਆਦਮੀ 'ਚ ਵੀ ਗੁਣ ਬਹੁਤ ਨੇ ਸਾਰੇ ਗੁਣ ਨੇ ਇਹਦੇ 'ਚ ਪਰ ਲੱਖਾਂ ਹੀ ਗੁਣ ਗੜੇ ਪਏ ਨੇ ਲੱਖ ਠਗੀਆਂ ਪਹਿਨਾਮੀਆਂ ਔਰ ਵਿਸਰ ਤੇਰੇ ਗੁਣ ਗਲੇ ਹਾਂ ਹਰ ਵਿਸਰ ਤੇਰੇ ਗੁਣ ਗੜੇ ਸਾਰੇ ਗੁਣ ਗੜੇ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਰਾਮ ਰਾਤ ਦਿਨ ਜੀਆਂ ਦੇ ਨਾਲ ਠੱਗੀਆਂ ਮਾਰਦੇ ਪਹਿਨਾਮੀ ਹੁੰਦੀ ਹੈ ਵਿਸ਼ਵਾਸਘਾਤ ਕਰਨਾ ਵਿਸ਼ਵਾਸਘਾਤ ਕਰਨਾ ਉਹਨਾਂ ਰਾਤ ਦਿਨ ਜੀ ਨਾਲ ਜੀਆਂ ਨਾਲ ਮਾਰਦਾ ਹੈ ਵਿਸ਼ਵਾਸ ਘਾਤ ਕਰਦਾ ਹੈ ਠੱਗੀਆਂ ਮਾਰਦਾ ਹੈ ਤੱਗ ਕਪਾਹੋਂ ਕੱਤੀਆ ਬਾਹਮਣ ਵਟਿਆ ਹੈ ਧਾਗਾ ਜਿਹੜਾ ਹੁੰਦਾ ਹੈ ਕਪਾਹ ਲੈ ਲਈਦੀ ਹੈ ਕਪਾਹ ਤੋਂ ਧਾਗਾ ਬਣਾ ਲਈਦਾ ਜਿਹੜੇ ਉਹਦਾ ਕੱਟ ਲਈਦਾ ਬਾਹਮਣ ਫਿਰ ਉਹਨੂੰ ਹੋਰ ਵਟਾ ਜਾੜਦਾ ਆ ਕੇ ਬਾਹਮਣ ਵੀ ਵਟਾ ਦਿੰਦਾ ਹੋਰ ਸੂਤ ਕੱਤਿਆ ਹੁੰਦਾ ਪਹਿਲਾਂ ਜਿਹੜਾ ਧਾਗਾ ਹੁੰਦਾ ਨਾ ਚਰਖੇ ਦਾ ਕੱਟਿਆ ਹੋਇਆ ਇਹਨਾਂ ਮੱਕਾ ਨਹੀਂ ਹੁੰਦਾ ਉਹਨੂੰ ਵਟਾ ਜਾਣਨਾ ਹੀ ਪੈਂਦਾ ਉਹ ਤਾਂਗਾ ਬਣਾਉਣ ਵਾਸਤੇ ਨਾ ਬਰੀਕ ਫਿਰ ਹੋਰ ਵਟਾ ਚਾੜਦਾ ਉਹਨੂੰ ਮਜ਼ਬੂਤ ਬਣਾਉਣ ਵਾਸਤੇ ਕੋਈ ਬੱਕਰਾ ਨੇ ਖਾਇਆ ਸਭ ਕੋ ਆਖੇ ਪਰ ਕੋਈ ਬੱਕਰਾ ਨੇ ਖਾਇਆ ਬੱਕਰਾ ਵੀ ਵੜਦਾ ਉਹਦਾ ਪਹਿਲਾ ਬੱਕਰਾ ਅਸਲ ਦੇ ਵਿੱਚ ਜਿਹੜਾ ਧਰਮ ਧਾਰਨ ਉਹ ਸਿਰ ਦੇਣਾ ਸ਼ੁਰੂ ਤੇ ਹੀ ਅੱਜ ਦਾ ਨਹੀਂ ਪਹਿਲਾਂ ਤੇ ਪਹਿਲਾ ਜਨਮ ਉਹਦਾ ਖਤਮ ਹੋ ਜਾਂਦਾ ਅਸਲ ਵਿੱਚ ਪਹਿਲਾ ਜਨਮ ਖਤਮ ਤਾਂ ਕਹਿੰਦਾ ਪਹਿਲਾ ਖਤਮ ਹੋ ਗਿਆ ਜਿਹੜਾ ਮਾਂ-ਬਾਪ ਜਦ ਬਦਲਦੇ ਨੇ ਜਿਹੜਾ ਮਾਂ-ਬਾਪ ਨੇ ਜਨਮ ਦਿੱਤਾ ਜਿੰਨਾ ਚਿਰ ਉਹ ਮਰਦਾ ਨਹੀਂ ਤਾਂ ਮਾਂ-ਬਾਪ ਬਦਲਦੇ ਚਾਹੀਦੇ ਫਿਰ ਜਿਹੜਾ ਗੁਰੂ ਹੁੰਦਾ ਉਹ ਧਰਮ ਦਾ ਪਿਤਾ ਬਣਦਾ ਤਾਂ ਕਿਹਾ ਨਾ ਸਾਡੇ ਵੀ ਉਹ ਪਰਛਣ ਤੋਂ ਪਹਿਲਾਂ ਕਹਿੰਦੇ ਉਹ ਮਰ ਗਿਆ ਦੂਆ ਨਾ ਦਿੰਦੇ ਨੇ ਜਿਹੜਾ ਪਹਿਲਾਂ ਸਰੀਰ ਦੇ ਲੈਵਲ ਦਾ ਜੀਵਨ ਸਰੀਰ ਦੇ ਲੈਵਲ ਦਾ ਜੀਵਨ ਖਤਮ ਹੋ ਗਿਆ ਸਰੀਰ ਦੀ ਮਾਨਤਾ ਅੰਦਰੋਂ ਮਰ ਗਈ ਸਰੀਰ ਦੀ ਜਿਹੜੀ ਬਨਾਵਟ ਹੈ ਨਾ ਖਤਮ ਕਰ ਆਤਮਾ ਦੇ ਤਲ ਤੇ ਜਿਉਣਾ ਜੀਵਨ ਹੁਣ ਸ਼ੁਰੂ ਹੈ ਆਤਮਾ ਦੇ ਤਲ ਤੇ ਮਾਂ-ਬਾਪ ਬਦਲੇ ਨੇ ਅਲੱਗ ਅਲੱਗ ਕਿਸਮ ਦਾ ਜੀਵਨ ਹੈ ਧਰਮ ਦਾ ਜੀਵਨ ਅਲੱਗ ਕਿਸਮ ਦਾ ਜੀਵਨ ਹੁੰਦਾ ਸੰਸਾਰ ਦਾ ਜੀਵਨ ਅਲੱਗ ਕਿਸਮ ਦਾ ਜੀਵਨ ਜੀਵਨ ਬਦਲਦਾ ਅਲੱਗ ਬਦਲਦਾ ਭਾਸ਼ਾ ਬਦਲਦੀ ਹੈ ਅਚਾਰ ਵਿਚਾਰ ਬਦਲਦਾ ਕਿ ਬਦਲਿਆ ਨਹੀਂ ਫਿਰ ਧਰਮ ਧਾਰਨੇ ਨਹੀਂ ਹੋਇਆ ਕਿ ਬਦਲਾਅ ਨਹੀਂ ਆਇਆ ਧਰਮ ਨਹੀਂ ਧਾਰਨਗੇ ਫਿਰ ਤਾਂ ਉਹੀ ਚੱਲਦਾ ਲੱਗ ਠੱਗੀਆਂ ਪੈਨਾਮੀਆਂ ਰਾਜਦ ਦੀਆਂ ਨਾਲ ਉਹਨੂੰ ਮੰਨਿਆ ਜਾਂਦਾ ਸੀ ਵੀ ਤੂੰ ਮਰ ਗਿਆ ਖਤਮ ਹੋ ਗਿਆ ਉਹ ਬੱਕਰਾ ਨੇ ਖਾਇਆ ਹੁਣ ਉਹਨੂੰ ਤਾਂ ਮਾਰਦੇ ਦੇ ਦਿੱਤੀ ਉਹਦੀ ਜਗ੍ਹਾ ਬੱਕਰੇ ਦੀ ਬਲੀ ਦੇ ਦਿੰਦੇ ਬਲੀਆਂ ਨੇ ਬਲੀ ਦਾ ਮਤਲਬ ਇਹੀ ਹੁੰਦਾ ਕਿਸੇ ਦੇ ਪਰਥਾਏ ਦੂਏ ਨੂੰ ਮਾਰਦੇ ਉਹ ਪੰਜ ਪਿਆਰਿਆਂ ਨੇ ਸਿਰ ਤਾਂ ਹੀ ਲਏ ਸੀ ਆ ਪ੍ਰਥਾ ਉਹੀ ਹੈ ਉਹਨਾਂ ਨੇ ਤਾਂ ਸਭ ਬੱਕਰੇ ਪੰਡਤ ਲੈਂਦਾ ਸੀ ਤਾਂ ਕਹਿੰਦੇ ਨੇ ਬੱਕਰੇ ਵੱਡੇ ਸੀ ਉੱਥੇ ਗੁਰੂ ਨੇ ਵੀ ਨਾ ਗੁਰੂ ਨੇ ਬੱਕਰੇ ਵੱਡੇ ਨੇ ਨਾ ਸਿੰਘ ਝਟਕੇ ਨੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਜੇ ਬੱਕਰੇ ਵੱਢਦੇ ਫਿਰ ਤਾਂ ਵਾਲੀ ਗੱਲ ਹੋ ਗਈ ਸਿੱਖ ਵੱਢਣ ਦੀ ਲੋੜ ਕੀ ਸੀ ਜੇ ਵੱਢਣ ਹੁੰਦਾ ਸਟੇਜ ਤੇ ਹੀ ਵੱਢ ਦਿੰਦੇ ਸਟੇਜ ਤੇ ਵੱਢ ਕੇ ਜਿਉਂਦੇ ਕਰਦੇ ਫਿਰ ਤੰਬੂ ਚ ਕਿਉਂ ਲੈ ਗਏ ਇਹ ਮੂਰਖਾਂ ਦੇ ਝਗੜੇ ਨੇ ਕੀ ਲੋੜ ਸੀ ਜਾ ਕੇ ਤੰਬੂ ਚ ਕਰਦਾ ਲੋਕਾਂ ਨੂੰ ਪਬਲਿਕ ਨੂੰ ਹੋ ਗਿਆ ਵੀ ਝੜਕਦਾ ਜਾ ਉਹਨਾਂ ਨੇ ਆਪਣਾ ਰੱਬ ਕਰਤਾ ਕੌਤਕ ਕਰਤਾ ਕੋਈ ਜਿਹੜਾ ਮਦਾਰੀ ਪਰਦੇ 'ਚ ਕੋਈ ਗੱਲ ਕਰਦਾ ਪਰਦੇ 'ਚ ਕਿਉਂ ਕਰਦਾ ਕਰਨਾ ਹੁੰਦਾ ਕੁਝ ਹੋਰ ਪਬਲਿਕ ਨੂੰ ਸ਼ੋਅ ਕਰਨਾ ਹੁੰਦਾ ਕੁਝ ਹੋਰ ਤਾਂ ਕਿ ਉਹਦੇ ਭੇਦ ਨੂੰ ਪਬਲਿਕ ਨਾ ਸਮਝ ਲਵੇ ਪਰਦੇ ਦਾ ਮਤਲਬ ਇਹੀ ਹੁੰਦਾ ਪਰਦੇ ਜੋ ਕਿਉਂ ਕੀਤਾ ਪਰਦਾ ਪਬਲਿਕ ਤੋਂ ਕਿਉਂ ਕੀਤਾ ਪਬਲਿਕ ਨੂੰ ਇਹ ਸੀ ਵੀ ਹਾਂ ਵਾਕਈ ਉਹ ਜਿਹੜਾ ਸਿੰਘ ਗਿਆ ਉਹ ਸ਼ਹੀਦ ਕਰ ਦਿੱਤਾ ਗਿਆ ਉਹਦਾ ਸਿਰ ਲੈ ਲਿਆ ਪੱਕੀ ਗੱਲ ਹੋ ਗਈ ਅੰਦਰੋਂ ਆਵਾਜ਼ ਵੀ ਐਸੀ ਪੈਦਾ ਕੀਤੀ ਸਭ ਕੁਝ ਪੈਦਾ ਕੀਤਾ ਕਿਸੇ ਨੂੰ ਇਹ ਭਲੇਖਾ ਨਹੀਂ ਰਿਹਾ ਵੀ ਉਹ ਜਿਉਂਦਾ ਹੈ ਆ ਨਾਮ ਫੇਸ ਰੇੜ ਜਿਹੇ ਜਿਉਣ ਦਿੱਤੀ ਹੈ ਵੀ ਤੂੰ ਇਹ ਸਮਝ ਲੈ ਟੈਸ਼ਨ ਦਾ ਇੱਕ ਮਾਹੌਲ ਪੈਦਾ ਕਰਦਾ ਪੂਰਾ ਦਹਿਸ਼ਤ ਦੇ ਮਾਹੌਲ 'ਚ ਉੱਠੂ ਤਾਂ ਉਹੀ ਨਾ ਸਰ ਦੇਣਾ ਤਾਂ ਕਿ ਐਵੇਂ ਬਣਾ ਉੱਠ ਖੜੇ ਹੋਈ ਮਾਹੌਲ ਜਾਣ ਬੁੱਝ ਕੇ ਕੀਤਾ ਦਹਿਸ਼ਤ ਦਾ ਪੈਦਾ ਉੱਠੂ ਉਹੀ ਜਿਹੜਾ ਪੱਕਾ ਹੈ ਆ ਸੀ ਹੋਰ ਕੁਝ ਨਹੀਂ ਇਹ ਪੰਡਤ ਵੀ ਬੱਕਰਾ ਬਣਦਾ ਸੀ ਉਹ ਬੱਕਰਾ ਉਹਨੇ ਖਾਇਆ ਸਭ ਕੋ ਆਖੇ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਹੁੰਦਾ ਹੈ ਮੁਸਲਮਾਨੀ ਸ਼ਰੀ ਮੁਸਲਮਾਨੀ ਹਜ਼ਾ ਨਾਲ ਜਿਹੜਾ ਹੁੰਦਾ ਨਾ ਹਲਾਲ ਕਰਨਾ ਉਹ ਕੋ ਕਹਿੰਦੇ ਜੇ ਤਲਵਾਰ ਨਾਲ ਅਸੀਂ ਜਿਵੇਂ ਝਟਕਾ ਕਰਦੇ ਆ ਇਹਨੂੰ ਝਟਕਾ ਕਹਿੰਦੇ ਕੋ ਨਹੀਂ ਕਹਿੰਦੇ ਹਲਾਲ ਕਰਦੇ ਨੇ ਬੱਕਰੇ ਨੂੰ ਫੜ ਕੇ ਪੁੱਠਾ ਕਰਕੇ ਜਿਹੜੀ ਸ਼ਾਹ ਰਗ ਵੜਦੇ ਨੇ ਹੌਲੀ ਹੌਲੀ ਕਲਮਾ ਪੜ ਕੇ ਇਹਨੂੰ ਕੋਣਾ ਕਹਿੰਦੇ ਨੇ ਕੋਹ ਕੋ ਕੇ ਮਾਰਿਆ ਤੜਫਾ ਤੜਫਾ ਕੇ ਮਾਰਿਆ ਉਹ ਤੜਫਾ ਕੇ ਮਾਰ ਤੜਫਾ ਕੇ ਮਾਰਨਾ ਜਾਇਜ਼ ਨਹੀਂ ਹੁੰਦੇ ਉਹ ਕਿਉਂ ਮਾਰਦੇ ਨੇ ਉਹ ਤੜਫਾਉਣ ਉਹਨਾਂ ਦੀ ਫਲਸਫੀ ਕੀ ਹੈ ਉਹ ਕਹਿੰਦੇ ਨੇ ਵੀ ਜਿਹੜਾ ਕਲਮਾ ਸੁਣਦਾ ਸੁਣਦਾ ਕੋਈ ਮਰ ਜਵੇ ਉਹ ਮੁਕਤ ਹੋ ਜਾਂਦਾ ਹੁਣ ਬੱਕਰਾ ਪੁੱਛੇ ਵੀ ਬੱਕਰਾ ਕਲਮਾ ਸੁਣਦਾ ਉਹ ਸਮਝਦਾ ਕਲਮਾ ਕੀ ਹੈ ਇਹਦਾ ਮਤਲਬ ਹੈ ਕਿਸੇ ਵੀ ਜੂਨ ਨੂੰ ਮੁਕਤੀ ਹੋ ਸਕਦੀ ਹੈ ਫਿਰ ਤਾਂ ਆਦਮੀ ਤੋਂ ਬਿਨਾ ਵੀ ਮੁਕਤੀ ਹੋ ਸਕਦੀ ਹੈ ਇੱਥੇ ਕਵੀ ਹੈ ਉਹਨਾਂ ਦੇ ਉਹਦੇ ਵਿੱਚ ਧਰਮ ਚ ਕਵੀ ਹੈ ਬੱਕਰਾ ਕਲਮਾ ਸਮਝਦਾ ਹੈ ਕਵੀ ਇੱਥੇ ਆਖੇ ਕਵੀ ਹੈਗੀ ਉੱਥੇ ਸਾਡੇ ਦੀ ਇਹ ਗੱਲ ਸਾਡੇ ਹੈ ਵੀ ਫੁਰਨੇ ਚੱਕ ਦੇ ਫੁਰਨੇ ਚੋਂ ਤਾਂ ਇਹ ਮਾਰਿਆ ਜਾਵੇ ਉਹ ਪਤਾ ਹੀ ਨਾ ਲੱਗੇ ਜਾਨਵਰ ਡਾਕਟਰੀ ਤੌਰ ਤੇ ਵੀ ਉਹ ਜਿਹੜਾ ਮਾਨਸ ਹੈ ਚੰਗਾ ਨਹੀਂ ਸਮਝਿਆ ਗਿਆ ਸਿਹਤ ਵਾਸਤੇ ਜਿਹੜਾ ਕੋ ਕੇ ਮਾਰਦਾ ਰੀਸੈਂਟ ਹੋ ਜਾਏਗਾ ਜੀ ਹਾਂਜੀ ਕੋ ਬੱਕਰਾ ਰਣ ਖਾਏ ਸਭ ਕੋ ਅਖੇ ਕਿਹੜਾ ਮਤਲਬ ਹੈ ਬੱਕਰਾ ਉਹ ਮਾਰ ਕੋ ਕੇ ਕੋ ਦੇ ਕਿਉਂ ਸੀ ਸਵਾਲ ਹੈ ਹੁਣ ਉਦੋਂ ਮੁਸਲਮਾਨਾਂ ਦਾ ਰਾਜ ਆ ਗਿਆ ਸੀ ਕਾਜੀ ਆ ਗਏ ਤੇ ਮੁਸਲਮਾਨਾਂ ਨਾਲ ਮੇਲਜੋਲ ਹੋ ਗਿਆ ਸੀ ਇਹ ਜਿਹੜੀ ਰਸਮ ਸੀ ਨਾ ਵਿਆਹ ਵਰਗੀ ਰਸਮ ਹੁੰਦੀ ਸੀ ਜਿਹੜੇ ਉਹ ਪਾਉਂਦੇ ਜਿਵੇਂ ਮੁਸਲਮਾਨਾਂ ਦੇ ਸੁੰਨਤ ਦੀ ਰਸਮ ਵਿਆਹਰ ਕੀ ਹੁੰਦੀ ਹੈ ਕੱਟ ਕਰਦੇ ਨੇ ਰਿਸ਼ਤੇਦਾਰ ਬੁਲਾਉਂਦੇ ਨੇ ਐਵੇਂ ਇਹਨਾਂ ਦੇ ਹੁੰਦੀ ਸੀ ਸਿੱਧੂਆਂ ਦੇ ਹੁਣ ਉਧਰੋਂ ਦੇ ਚੀਜ਼ਾਂ ਜਾਂਦੀਆਂ ਹੁੰਦੀਆਂ ਖਾਣ ਪੀਣ ਦੀਆਂ ਪਰ ਜਿਆਦਾ ਇਹ ਝਟਕਾ ਕਰਦੇ ਤੇ ਉਹ ਖਾਂਦੇ ਨਹੀਂ ਸੀ ਮੁਸਲਮਾਨ ਕਹਿੰਦੇ ਵੀ ਅਸੀਂ ਨਹੀਂ ਖਾਣਾ ਕਹਿੰਦੇ ਵੀ ਜੇ ਤੁਸੀਂ ਇਦਾਂ ਕਰਨਾ ਫਿਰ ਐਂ ਕਰਿਆ ਕਰੋ ਸਾਡਾ ਕਾਜੀ ਬੁਲਾ ਲਿਆ ਕਰੋ ਬੱਕਰਾ ਉਹ ਹਲਾਲ ਕਰ ਦਿਆ ਕਰੂਗਾ ਫਿਰ ਅਸੀਂ ਖਾ ਲਿਆ ਕਰਾਂਗੇ ਇਹ ਕਹਿੰਦੇ ਚਲ ਹਲਾਲ ਕਰ ਦਿਆ ਕਰਾਂਗੇ ਉਹ ਕੰਪਰੋਮਾਈਜ਼ ਕਰ ਲਿਆ ਸਿਰਫ ਉਹ ਮੇਲ ਜੋਲ ਰੱਖਣ ਵਾਸਤੇ ਤਦੂ ਸਾਹਿਬ ਨੇ ਇਹਦੇ ਤੇ ਟਿੱਪਣੀ ਕੀਤੀ ਸੀ ਧਰਮ ਦੇ ਖੇਤਰ 'ਚ ਕੰਪਰੋਮਾਈਜ਼ ਨਹੀਂ ਹੋ ਸਕਦਾ ਜਦ ਉਹ ਕਹਿੰਦੇ ਅਸੀਂ ਤੁਹਾਡਾ ਨਹੀਂ ਖਾਣਾ ਝੜਗਾ ਕੀਤਾ ਹੋਇਆ ਤੁਸੀਂ ਹਲਾਲ ਕੀਤਾ ਹੋਇਆ ਕਿਉਂ ਖਾਦੇ ਇਸ ਕਰਕੇ ਖਾਲਸੇ ਨੂੰ ਕਿਹਾ ਪੁੱਠਾ ਨਹੀਂ ਖਾਣਾ ਤਾਂ ਕਿ ਹਾਂ ਕਿਉਂਕਿ ਟਿੱਪਣੀ ਇੱਥੇ ਹੋਈ ਹੋਈ ਹੈ ਨਾ ਪਹਿਲਾਂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿੱਪਣੀ ਹੋਈ ਹੈ 10 ਪਾਸ਼ਾ ਛੂਟ ਕੇ ਬਦਲ ਦਿੰਦੇ ਹੁਣ ਇਹਨਾਂ ਨੇ ਕਹਤਾ ਜੀ ਮਾਸ ਨਹੀਂ ਖਾਣਾ ਮਾਸ ਤਾਂ ਹਿੰਦੂ ਉਹ ਵੀ ਬਾਬੜ ਵੀ ਖਾ ਰਿਹਾ ਇਹਨਾਂ ਨੂੰ ਕੀ ਪਤਾ ਮਾਸ ਹੁੰਦਾ ਕੀ ਹੈ ਧਰਮ ਦੇ ਵਿੱਚ ਇੱਕ ਜੱਗ ਹੈ ਧਰਮ ਧਾਰਨ ਕਰਨਾ ਸਭ ਤੋਂ ਵੱਡਾ ਜੱਗ ਹੈ ਸੰਸਕਾਰ ਜਨਮ ਤੋਂ ਬਾਅਦ ਵੱਡਾ ਸੰਸਕਾਰ ਜਨਮ ਦਾ ਸੰਸਕਾਰ ਤਾਂ ਕੋਈ ਸੰਸਕਾਰ ਹੈ ਹੀ ਨਹੀਂ ਉਹ ਤਾਂ ਹੁਕਮ ਹੈ ਹੁਕਮ ਨਾਲ ਹੋ ਗਿਆ ਤੁਸੀਂ ਹਟਾ ਲਓ ਤੁਸੀਂ ਉਹਨੂੰ ਲੇਟ ਨਹੀਂ ਕਰ ਸਕਦੇ ਤੁਸੀਂ ਉਹਨੂੰ ਛੇਤੀ ਨਹੀਂ ਕਰ ਸਕਦੇ ਇਹਨੂੰ ਤਾਂ ਤੁਸੀਂ ਲੇਟ ਵੀ ਕਰ ਸਕਦੇ ਹੋ ਛੇਤੀ ਵੀ ਕਰ ਸਕਦੇ ਹੋ ਦੇਖੋ ਜੀ ਵਿਆਹ ਦਾ ਟਾਈਮ ਤੁਸੀਂ ਰੱਖਣਾ ਆਪ ਧਰਮ ਧਾਰਨ ਦਾ ਫਿਰ ਤੁਸੀਂ ਰੱਖਣਾ ਆਪ ਰਿਸ਼ਤੇਦਾਰਾਂ ਨੂੰ ਪੁੱਛ ਕੇ ਉਹ ਤਾਂ ਸਾਡੇ ਵੱਸ ਦੀ ਗੱਲ ਨਹੀਂ ਹੈ ਜਾਨਵਰ ਮਰਨ ਦਾ ਜਾਨਵਰ ਮਰਨ ਦੇ ਸੰਸਕਾਰ ਸਾਡੇ ਵਾਸਤੇ ਨਹੀਂ ਹੈ ਦੋ ਦੋ ਸੰਸਕਾਰ ਸਾਡੇ ਵਾਸਤੇ ਨੇ ਜਿਹੜੇ ਸਾਡੇ ਵਾਸਤੇ ਨੇ ਉਹੀ ਮਹੱਤਵਪੂਰਨ ਹੁੰਦੇ ਨੇ ਉਹੀ ਮਹੱਤਵਪੂਰਨ ਹੁੰਦੇ ਨੇ ਸਾਡੇ ਵਾਸਤੇ ਹੁਣ ਮਰਨ ਦਾ ਮਜਬੂਰੀ ਦੀ ਗੱਲ ਹੈ ਕੋਈ ਜਵਾਨ ਨੇ ਮਰ ਜਾਂਦਾ ਅਸੀਂ ਥੋੜੀ ਚਾਹੁੰਦੇ ਆ ਵੀ ਇਹ ਮਰ ਜਵੇ ਉਹ ਇਸ ਕਰਕੇ ਦੋ ਸੰਸਕਾਰ ਨੇ ਜਿਹੜੇ ਨਾ ਇਹ ਵੱਡੇ ਬੰਦੇ ਕਹਿੰਦੇ ਇੱਕ ਵਿਆਹ ਦਾ ਇੱਕ ਧਰਮ ਦਾ ਦੋ ਸਾਡੀ ਮਰਜ਼ੀ ਨਾਲ ਹੁੰਦੇ ਨੇ ਨਾ ਜਿੱਥੇ ਆਦਮੀ ਦੀ ਮਰਜ਼ੀ ਚੱਲਦੀ ਹੈ ਉਹ ਵੱਡਾ ਬੰਦਾ ਉਹਨੂੰ ਚੀਜ਼ ਵੱਡੀ ਹੈ ਨਾ ਜਿੱਥੇ ਸਾਡੀ ਮਰਜ਼ੀ ਚੱਲਦੀ ਹੈ ਉਹ ਵੱਡੀ ਹੈ ਇਹ ਦੋ ਸੰਸਕਾਰ ਵੱਡੇ ਧਰਮ ਸੰਸਕਾਰ ਔਰ ਵਿਆਹ ਸੰਸਕਾਰ ਜਨਮ ਦਾ ਵੀ ਸੰਸਕਾਰ ਹੈ ਮਰਨ ਦਾ ਵੀ ਹੈ ਉਹ ਤਾਂ ਹੁਣ ਉਹਦੇ ਹੱਥ ਨੇ ਜਨਮ ਬਣਦਾ ਪਰ ਕਰਦੇ ਉਹ ਵੀ ਨੇ ਜਨਮ ਸੰਸਕਾਰ ਦੇ ਵਿੱਚ ਨਾਮ ਕਰਮ ਸੰਸਕਾਰ ਹੈ ਜਨਮ ਤਾਂ ਹੋ ਜਾਂਦਾ ਹੈ ਨਾਮਕਰਨ ਸੰਸਕਾਰ ਹੈ ਜਿੱਦਾਂ ਨਾਮ ਰੱਖਣਾ ਹੈਗਾ ਹੁਣ ਆਪਾਂ ਗੁਰਦੁਆਰੇ ਜਾਂਦੇ ਆ ਜਾ ਕੇ ਦੇਖ ਰੋ ਨੇ ਨਾਮ ਰੱਖ ਲੈਣਾ ਕਿੱਡਾ ਸੰਸਕਾਰ ਹੈ ਵੀ ਉਹ ਸਿੱਖਾਂ ਨੂੰ ਪਤਾ ਵੀ ਨਹੀਂ ਹੈ ਕਿ ਸੰਸਕਾਰ ਹੁੰਦਾ ਹੈ ਹਾਲਾਂਕਿ ਇਸ ਦੁਆ ਦੇ ਹੁੰਦਾ ਸੀ ਬਾਪੜ ਘਰ ਆਉਂਦਾ ਸੀ ਖੀਰ ਫੂਰ ਬਣਦੀ ਸੀ ਕੁਝ ਖਾਸਾ ਕੁਝ ਕਰਦੇ ਸੀ ਸਾਡੇ ਨੇ ਕੋਈ ਵੀ ਕੁਝ ਕਰਦਾ ਪਤਾ ਹੀ ਨਹੀਂ ਹੈਗਾ ਕਈ ਵੀ ਨਾਮ ਰੱਖ ਲੈਂਦੇ ਨੇ ਘਰੇ ਦੱਸਦੇ ਵੀ ਬਾਅਦ ਪਤਾ ਲੱਗਦਾ ਇਹ ਚਾਰ ਸੰਸਕਾਰ ਨੇ ਜਿਹੜਾ ਧਰਮ ਸੰਸਕਾਰ ਹੈ ਵੱਡਾ ਸੰਸਕਾਰ ਮੰਨਿਆ ਜਾਂਦਾ ਹੈ ਵਿਆਹ ਵਰਗਾ ਹੀ ਬਲਕਿ ਵਿਆਹ ਨੋ ਵੀ ਮਹੱਤਵਪੂਰਨ ਸੰਸਕਾਰ ਇਹਦੇ ਨਾਲ ਜੀਵਨ ਬਦਲਦਾ ਵਿਆਹ ਤਾਂ ਕੋਈ ਵੀ ਚੀਜ਼ ਹੈ ਉਹਦੇ ਕੀ ਉਹ ਤਾਂ ਸੰਸਾਰੀ ਚੀਜ਼ ਹੈ ਇਹ ਸੰਸਾਰੀ ਨਹੀਂ ਹੈ ਧਰਮ ਸੰਸਕਾਰ ਸੰਸਾਰ ਨੂੰ ਤੋੜ ਵਾਲਾ ਸੰਸਕਾਰ ਹੈ ਅਸਲੀ ਜੀਵਨ ਦਾ ਮਨੋਰਥ ਹੈ ਧਰਮ ਸੰਸਕਾਰ ਜੋ ਅਸਲੀ ਮਨੋਰਥ ਹੈ ਜਿਹਦੇ ਵਾਸਤੇ ਜਨਮ ਲਿਆ ਉਹ ਇਹ ਹੈ ਪਿਆਰ ਸੰਸਕਾਰ ਜਿਹੜਾ ਸੰਸਾਰੀ ਮਨੋਰਥ ਹੈ ਸੰਸਾਰ ਪ੍ਰਤੀ ਸੰਸਾਰ ਪ੍ਰਤੀ ਜੋ ਸਾਡਾ ਮਤਲਬ ਹੈ ਫਰਜ਼ ਦੇ ਕੁਝ ਉਹ ਉਹ ਹੈ ਇਹ ਵੱਡਾ ਹੈ ਸਭ ਤੋਂ ਉਹ ਨਹੀਂ ਵੱਡਾ ਹੈ ਪਰ ਅਸੀਂ ਉਹਨੂੰ ਵੱਡਾ ਬੋਲਦੇ ਨਹੀਂ ਛੋਟਾ ਬੋਲਦੇ ਸੰਸਾਰੀ ਆਦਮੀ ਜੋ ਹੈਗੇ ਨਾ ਵਿਆਹ ਸੰਸਕਾਰ ਵਾਸਤੇ ਗੁਰੂ ਨਾਨਕ ਨੇ ਕੁਝ ਨਹੀਂ ਲਿਖਿਆ ਇਹ ਦੱਸੋ ਕਿੱਥੇ ਲਿਖਿਆ ਲਾਵਾਂ ਜਿਹੜੀਆਂ ਲਿਖੀਆਂ ਨੇ ਉਹ ਵੀ ਦੂਈਆਂ ਹੀ ਨੇ ਆਤਮਾ ਦੀਆਂ ਹੀ ਨੇ ਆ ਜਿਹੜਾ ਸੰਸਕਾਰ ਹੈ ਧਰਮ ਸੰਸਕਾਰ ਬਾਰੇ ਲਿਖਿਆ ਹੈ ਬਕਰਾ ਨਾ ਖਾਇਆ ਸਭ ਤੋਂ ਲਿਖਿਆ ਇਹ ਧਰਮ ਸੰਸਕਾਰ ਹੈ ਧਰਮ ਸੰਸਕਾਰ ਪੰਡਤ ਵੀ ਕਰ ਰਿਹਾ ਹੈ ਪਰ ਉਹਦੇ ਵਿੱਚ ਦੁੱਖ ਕੀ ਹੈ ਕਾਜੀ ਦਾ ਨਹੀਂ ਦੱਸਿਆ ਕਾਜੀ ਕੀ ਲੋੜ ਉਹਨੇ ਆਪਣੇ ਘਰ ਦੀ ਗੱਲ ਕੀਤੀ ਇਹਨਾਂ ਕਾਜੀ ਦਾ ਉਹਨੂੰ ਕੀ ਲੋੜ ਹੈ ਦੱਸਣ ਦੀ ਕਾਜੀ ਕੀ ਕਰਦਾ ਕੌਣ ਕੀ ਕਰਦਾ ਸਾਡੇ ਕੀ ਕਰ ਰਹੇ ਨੇ ਕਿਉਂ ਗਲਤ ਕਰ ਰਹੇ ਨੇ ਆਪਣੇ ਦਾ ਫਿਕਰ ਹੈ ਅੱਜ ਸਾਨੂੰ ਆਪਣੇ ਦਾ ਫਿਕਰ ਜਿਹੜੇ ਅਸੀਂ ਬਾਹਰ ਨਿਕਲੇ ਆਏ ਹੋ ਤੋਂ ਉਹ ਅੱਜ ਕੀ ਕਰਦੇ ਨੇ ਸਾਨੂੰ ਉਹਨਾਂ ਦਾ ਫਿਕਰ ਹੈ ਨਾਲ ਨੂੰ ਆਪਣੇ ਦਾ ਫਿਕਰ ਨਹੀਂ ਸਾਨੂੰ ਵੀ ਆਪਣੇ ਦਾ ਫਿਕਰ ਕਿਉਂ ਕਹਿੰਦੇ ਨੇ ਨਾ ਸੀ ਸਿੱਖਾਂ ਤਾਂ ਸਾਨੂੰ ਕਹਿਣਾ ਪਊਗਾ ਵੀ ਜੇ ਸਿੱਖੋ ਤਾਂ ਇਹ ਜੇ ਹੋਵੋ ਤੇ ਨਹੀਂ ਤਾਂ ਆਪਣੇ ਆਪ ਨੂੰ ਸਿੱਖ ਨਾ ਕਹੋ ਸਿੱਧੂਏ ਰਹੋ ਉਹ ਵੀ ਤਾਂ ਸਾਡੇ ਹੀ ਨੇ ਉਹ ਕਹਿੰਦਾ ਓਹੋ ਇੱਕ ਇੱਕ ਪੀੜੀ ਵੀ ਫਰਕ ਪਿਆ ਜਿਵੇਂ ਕਹਿੰਦੇ ਨੇ ਹੈ ਤਾਂ ਸਾਡੇ ਕਹਿੰਦੇ ਬਾਬੇ ਇਕੱਠੇ ਇੱਕ ਹੁੰਦੇ ਤੇ ਇੱਕ ਦਾਦੇ ਦੀ ਔਲਾਦ ਹੈ ਐਨਾ ਹੀ ਫਰਕ ਆ ਅਜੋ ਵੀ ਇੱਕ ਭਾਈ ਹਿੰਦੂ ਹੈ ਇੱਕ ਸਿੱਖ ਹੈ ਪਿੱਛੇ ਤੇ ਤਾਂ ਇਕੱਠੇ ਨੇ ਕੋਈ ਸਿੱਖਾਂ ਦਾ ਵੀ ਤਾਂ ਪਿਆ ਨਹੀਂ ਵੀ ਇਹਨਾਂ ਦੀ ਵਰਖਾ ਹੋ ਗਈ ਜੀ ਅੱਡ ਪਰੀਰੀ ਕੋਈ ਹਿੰਦੂ ਅੱਡ ਸੀ ਉਹ ਠੀਕ ਕਹਿੰਦੇ ਨੇ ਵੀ ਹਿੰਦੂਆਂ ਦੇ ਸਿੱਖ ਹੋਏ ਜਿਹੜੇ ਸਿੱਖ ਹੋਏ ਨੇ ਹਿੰਦੂਆਂ ਦੇ ਹੋਏ ਨੇ ਨਾ ਫਿਰ ਕੀ ਹੈ ਜੇ ਥੱਲੇ ਤੇ ਜੇ ਗੁਠੜੀ ਥੱਲੇ ਦੇਸੀ ਅੰਬ ਦੀ ਸੀ ਉੱਤੋਂ ਪਾ ਅਸੀਂ ਕਲਮ ਲਾਤੀ ਕਲਮੀ ਅੰਬ ਦੀ ਫੜਦਾ ਕਲਮੀ ਅੰਬ ਦਾ ਲੱਗਣਾ ਉੱਤੇ ਜਾ ਕੇ ਤਾਂ ਉਹੀ ਫੜ ਲੱਗਣਾ ਜਿਹੜੀ ਕਲਮ ਚੜਦੀ ਥੱਲੇ ਨੂੰ ਕੌਣ ਪੁੱਛਦਾ ਥੱਲੇ ਕੀ ਸੀ ਇਹ ਗੱਲ ਦੀ ਕੀ ਅਲਰਜੀ ਹੈ ਸਾਨੂੰ ਇਹ ਕਹਿਣ ਕੀ ਅਲਰਜੀ ਹੈ ਇਸ ਦਾ ਕਿਉਂ ਅਲਰਜੀ ਹੈ ਸਵਾਲ ਤਾਂ ਹੈ ਉੱਪਰ ਕੀ ਫੜ ਕੀ ਲੱਗਦਾ ਉਹਨੂੰ ਇੰਪੋਰਟੈਂਟ ਚੀਜ਼ ਫੜ ਹੈ ਫੜ ਕੇ ਹੋ ਜਾ ਲੱਗਦਾ ਹੈ ਗਿਆਨ ਫਲ ਕਿਹਾ ਜਾ ਉਹਦਾ ਗਿਆਨ ਗਿਆਨ ਫਲ ਹੈ ਗਿਆਨ ਕਿਹੜਾ ਪੱਤਿਆਂ ਖਾਤਰ ਲੜੀ ਜਾਂਦੇ ਨੇ ਉਹ ਪੱਤਿਆਂ ਖਾਤਰ ਲੜੀ ਜਾਂਦਾ ਪੱਤੇ ਵੀ ਉਹਦੇ ਅੱਡ ਹੋਣਗੇ ਜਿਹੜਾ ਫਲ ਉਹਦੇ ਹਿਸਾਬ ਦੇ ਪੱਤੇ ਹੋਣਗੇ ਦੇਸੀ ਦੇ ਪੱਤੇ ਦੂਏ ਹੋਣਗੇ ਤੇ ਪੱਤੇ ਦੂਏ ਹੋਣਗੇ ਜੜ ਚਾਹੇ ਹੋਈ ਹੋਵੇ ਜੜ ਦਾ ਕੀ ਫਰਕ ਪੈਂਦਾ ਜਾਂ ਕਲਮ ਕਰਤੀ ਉਹਨੂੰ ਦੇਸੀ ਅੰਬ ਨਹੀਂ ਕਿਹਾ ਜਾ ਸਕਦਾ ਥੱਲੇ ਦੇ ਦੇਸੀ ਦੀ ਗੁਠੜੀ ਹੁੰਦੀ ਹੈ ਬਹੁਤ ਸਾਰੀ ਦੇਸੀ ਅੰਬਾਂ ਦੀ ਹੁੰਦੀ ਹੈ ਕਲਮ ਆਡਾਡ ਕਰਤੀ ਜੇ ਜਿਹੜਾ ਕਲਮ ਕਰਤਾ ਹੋ ਜਾਓਗੇ ਹਾਂਜੀ ਕੋ ਬੱਕਰਾ ਨੇ ਨਖਾਇਆ ਸਭ ਕੋ ਬੱਕਰਾ ਨੇ ਨਖਾਇਆ ਸਭ ਕੋ ਆਖਾ ਹੁਣ ਕੋ ਬੱਕਰਾ ਉਹਨੇ ਆਪਣੇ ਧਰਮ ਨਾਲ ਨਹੀਂ ਝਟਕਿਆ ਆਪਣੇ ਧਰਮ ਦੀ ਮਰਿਆਦਾ ਅਨਸਾਰ ਨਹੀਂ ਝਟਕਿਆ ਮੁਸਲਮਾਨਾਂ ਤੋਂ ਉਹ ਕਰਵਾ ਕੇ ਮਤਲਬ ਉਹ ਹਲਾਲ ਕਰਵਾ ਕੇ ਰਿੰਨ ਲਿਆ ਖਾ ਲਿਆ ਸਭਨਾਂ ਨੂੰ ਘਰ ਘਰ ਕਹਿੰਦਾ ਫਿਰਦਾ ਵੀ ਭਾਈ ਤੁਸੀਂ ਵੀ ਜਿਹੜੇ ਉਹ ਮੁੰਡਾ ਹੁਣ ਤਕੜਾ ਹੋ ਗਿਆ ਤੁਹਾਡਾ ਕਿਉਂਕਿ 12 ਸਾਲ ਦੇ ਬਾਅਦ ਜਿਹੜੇ ਉਹ ਪਾਉਣਾ ਲਾਜ਼ਮੀ ਸੀ 12 ਸਾਲ ਤੱਕ ਜੜਿਓ ਪਾਉਣਾ ਕੋਈ ਜ਼ਰੂਰੀ ਨਹੀਂ 12 ਸਾਲ ਤੋਂ ਪਹਿਲਾਂ ਬਾਲਪਣ ਹੁੰਦਾ ਧਰਮ ਧਾਰਨ ਕਰਨਾ ਕੋਈ ਜ਼ਰੂਰੀ ਨਹੀਂ ਬਾਲਪਣ 12 ਸਾਲ ਬਾਲਪਣ ਬੀਤੇ 30 ਵਰਸ 20 ਵਰਸ 20 ਬਰਸ ਕੋਈ ਤਪਨਾ ਕੀ 20 ਵਰਸ ਤੱਕ ਤਪ ਕਰਨਾ ਹੁੰਦਾ 32 ਸਾਲ ਹੋ 30 ਵਰਸ ਕੋ ਦੇਵ ਨਾ ਪੂਜਾ ਦੇਵ ਪੂਜਾ ਦਾ ਫਿਰ ਆਉਂਦਾ 30 ਵਰਸ ਗਾਹ ਦਾ ਫਿਰ ਪਛਤਾਨਾ ਤੇ ਪਿਆ ਫਿਰ ਹੋਏ ਜਾਂਦਾ 62 ਸਾਲ ਦੀ ਉਮਰ ਹੋ ਜਾਂਦੀ ਮੇਰੀ ਮੇਰੀ ਕਰਤੇ ਜਨਮ ਗਿਓ ਮੇਰੀ ਮੇਰੀ ਕਰਦਾ ਦਾ ਕਬੀਰ ਕਹਿੰਦਾ ਜਨਮ ਚਲਾ ਗਿਆ ਸਾਲ ਬਾਹਰ ਰਹੋਗੇ ਤਾਂ ਹੋਏ ਨੂੰ ਕਿਤੇ ਸਮਝ ਆਉਂਦੀ ਹੁੰਦੀ ਹੈ ਤੁਹਾਨੂੰ ਸਭ ਨੂੰ ਆਖੇ ਪਾਏ ਸਾਰਿਆਂ ਨੂੰ ਕਹਿੰਦਾ ਹੈ ਵੀ ਜਨੇਊ ਪਾਓ ਭਾਈ ਹੋਏ ਪ੍ਰਾਣਾ ਸੁੱਤੀ ਆ ਵੀ ਫਿਰ ਪਾਈਆ ਹੋਊਗਾ ਪੁਰਾਣਾ ਹੋ ਜਾਂਦਾ ਜਦੋਂ ਉਹ ਫਿਰ ਸੁੜਦੀ ਦਿੰਦਾ ਉਹਨੂੰ ਸੁੱਟ ਦਿੰਦੇ ਨੇ ਬਹੁਤ ਨਰਦਰੀ ਦੀ ਗੱਲ ਹੈ ਸੁੱਟਣਾ ਤੇ ਚਾਹੀਦਾ ਨਹੀਂ ਹੈ ਪਰ ਸੁੜ ਦਿੰਦੇ ਸੀ ਸੁੜ ਦਿੰਦੇ ਸੀ ਇਹ ਵੀ ਗੱਲ ਮਾੜੀ ਸੀ ਧਰਮ ਕੋਈ ਵੀ ਹੋਵੇ ਚੀਜ਼ ਜਿਹੜੀ ਉਹਨੂੰ ਸੁਟਣ ਵਾਲੀ ਚੀਜ਼ ਨਹੀਂ ਹੁੰਦੀ ਸੰਸਕਾਰ ਕਰ ਦੋ ਸਿੰਘ ਸਰਦੇ ਵਾਲਾਂ ਨੂੰ ਸੁੱਟ ਕਿਉਂ ਕਹਿੰਦੇ ਅੰਮ੍ਰਿਤ ਪਿਆ ਹੋਇਆ ਵਿੱਚ ਵਿੱਚ ਅੰਮ੍ਰਿਤ ਪਾਇਆ ਗੁਰੂ ਨੇ ਤਾਂ ਨਹੀਂ ਛੱਡਦੇ ਉਹ ਤਾਂ ਬਾੜੇ ਨੇ ਛੱਡਦੇ ਦੀ ਸੁੱਟਣਾ ਜਿਹੜਾ ਹੈ ਨਾ ਲਫ਼ਜ਼ ਤੇ ਵਰਤੇ ਨਾ ਇਹ ਤਾਂ ਵਰਤੇ ਸੁੱਟ ਦਿੰਦੇ ਸੀ ਸੁੱਟਣ ਵਾਲੀ ਚੀਜ਼ ਨਹੀਂ ਹੁੰਦੀ ਹੁਣ ਆਪਾਂ ਕੜਾ ਸੁੱਟ ਨਹੀਂ ਸਕਦੇ ਸੁੱਟਣ ਵਾਲੀ ਚੀਜ਼ ਨਹੀਂ ਹੈ ਕੀ ਫਿਰ ਭਾਈਏ ਹੋਵੇ ਕਹਿੰਦੇ ਫਿਰ ਹੋਰ ਪਾ ਲੈਂਦੇ ਨੇ ਯਾਨੀ ਕੋਈ ਬਹੁਤ ਜ਼ਿਆਦਾ ਆਦਰ ਨਹੀਂ ਦਿੱਤਾ ਲੋਕਾਂ ਨੇ ਜਿਹਨੇ ਉਹ ਕਹਿਣ ਦਾ ਜਿਹੜੇ ਲੋਕ ਪਾਉਂਦੇ ਨੇ ਉਹਨਾਂ ਦੇ ਦਿਲ ਵਿੱਚ ਜਿਹਨੂੰ ਵਾਸਤੇ ਕੋਈ ਆਦਰ ਨਹੀਂ ਹੈ ਕੋਈ ਬੋਰਡਰਸ ਨਹੀਂ ਹੈ ਵੀ ਇਹ ਧਰਮ ਚੀਜ਼ ਹੈ ਸਾਡੀ ਰਿਵਾਜ ਹੈ ਇੱਕ ਰਵਾਜਨ ਚੀਜ਼ ਹੈ ਕੋਈ ਧਰਮ ਦੇ ਵਿੱਚ ਧਰਮ ਵਾਲੀ ਚੀਜ਼ ਨਹੀਂ ਮੰਨਿਆ ਹੋਇਆ ਹੈ ਹਾਂ ਮਾਲਾ ਨੂੰ ਮਨੇ ਆਇਆ ਮਾਲਾ ਦੇ ਪਵੇ ਥੱਲੇ ਨਾ ਪੈਣ ਲੱਗ ਜਾ 6-7 ਵਾਰ ਸਿਰ ਐ ਮੱਥੇ ਨੂੰ ਲਾਉਂਦੇ ਉਹ ਤਾਂ ਡਰਦੇ ਨੇ ਮਾਲਾ ਤੋਂ ਜਿਹੜੋਂ ਤੋਂ ਨਹੀਂ ਡਰਦੇ ਮਾਲਾ ਨੂੰ ਤਾਂ ਧਾਰਮਿਕ ਜਨ ਬਣਿਆ ਹੋਇਆ ਜਿਹਨੇ ਉਹਨੂੰ ਬਦਲ ਨਹੀਂ ਹੋਇਆ ਹਾਲਾਂਕਿ ਮਾਲਾ ਨਹੀਂ ਤੁਹਾਨੂੰ ਧਾਰਮਿਕ ਬਣਾਉਂਦੀ ਧਾਰਮਿਕ ਜਿਹਨੇ ਉਹ ਬਣਾਉਂਦੀ ਮਾਲਾ ਅਗਲਾ ਸਫਰ ਜ਼ਰੂਰ ਕਰਦੀ ਹੈ ਉਹ ਲੱਤਾਂ ਜਿਹੜੀਆਂ ਸਾਨੂੰ ਰੇਲ ਤੱਕ ਲੈ ਗਈਆਂ ਉਹਨਾਂ ਦੀ ਇੰਪੋਰਟੈਂਟ ਜ਼ਿਆਦਾ ਹੈ ਰੇਲ ਨਾਲੋਂ ਜਾਂ ਰੇਲ ਨਹੀਂ ਸੀ ਲੋਕ ਤੁਰ ਕੇ ਚਲੇ ਜਾਂਦੇ ਸੀ ਹਰਦੁਆਰ ਤੱਕ ਵੀ ਜਿਹੜਾ ਧਰਮ ਨਾਲ ਜੋੜਦਾ ਜਿਹੜਾ ਉਹ ਉਹਨੂੰ ਸੁਣ ਦਿੱਤਾ ਬਾਹਰ ਨੂੰ ਮੱਥਾ ਟੇਕਦੇ ਵਾਲਾ ਕੀ ਕਰੂ ਬਾਹਰ ਕੀ ਕਰੂਗੀ ਬਾਹਰ ਧਰਮ ਨਾਲ ਨਹੀਂ ਜੋੜਦੀ ਬਾਹਰ ਸਿਰਫ ਭਰਮ ਪੈਦਾ ਕਰਦੀ ਹੈ ਬਾਹਰ ਨੁਕਸਾਨ ਕਰਦੀ ਹੈ ਜਿਹੜਾ ਨੁਕਸਾਨ ਕਰਨ ਵਾਲੀ ਚੀਜ਼ ਨਹੀਂ ਹੈ ਔਲਾ ਦੇ ਖਿਲਾਫ ਬੋਲੇ ਨੇ ਨਾਨਕ ਔਲਾ ਦੇ ਖਿਲਾਫ ਬੋਲੇ ਭਗਤ ਔਲਾ ਦੀ ਬਹੁਤ ਨਿੰਦਿਆ ਕੀਤੀ ਹੋਈ ਹੈ ਗਲੀ ਜਿਨਾ ਜਪ ਲੋਟੇ ਹੱਥ ਨੇ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਔਲਾ ਨੂੰ ਤਾਂ ਠੱਗ ਬਣਾਉਂਦੀ ਹੈ ਜਿਹੜਾ ਉਹ ਠੱਗ ਨਹੀਂ ਬਣਾਉਂਦਾ ਜਿਹਨੂੰ ਉਹ ਧਾਰਮ ਕੋ ਬਣਾਉਂਦਾ ਮੈਂ ਜੇ ਠੱਗੀਆਂ ਛੱਡੀਆਂ ਨਹੀਂ ਉਹ ਕਹਿੰਦੇ ਫਿਰ ਬਹੁਤ ਦੁਖਦਾਇਕ ਗੱਲ ਹੈ ਜੇ ਜਰੂਰ ਪਾ ਕੇ ਤਾਂ ਠੱਗੀਆਂ ਛੜੀਆਂ ਨਹੀਂ ਇਹ ਦੁਖਦਾਇਕ ਗੱਲ ਹੈ ਜੇ ਕਿਰਪਾਨ ਪਾ ਕੇ ਅਮਰ ਛੜ ਕੇ ਛੱਕ ਕੇ ਤੂੰ ਬਦਲਿਆ ਨਹੀਂ ਸਿੱਖ ਬਣਿਆ ਨਹੀਂ ਇਹ ਦੁਖਦਾਇਕ ਗੱਲ ਤਾਂ ਹੈ ਇਹ ਦੁਖਦਾਇਕ ਗੱਲ ਹੈ ਪੀੜਾ ਦਾਇਕ ਗੱਲ ਹੈ ਉਹਦੇ ਵਾਸਤੇ ਇਹ ਕਿਹਾ ਹੈ ਮਾਲਾ ਘੱਟ ਨਹੀਂ ਕਹਿੰਦਾ ਮਾਲਾ ਛੱਡ ਕਬੀਰ ਕਹਿੰਦਾ ਪੈਸ਼ ਨੂੰ ਪਿਆ ਤਾਂ ਕਿਆ ਪਿਆ ਮਾਲਾ ਮੇਲੀ ਚਾਰ ਮਾਲਾ ਚਾਰ ਇਕੱਠੀਆਂ ਕਰ ਲਈਆਂ 27 ਸਾਈ ਬਣ ਗਿਆ ਦੀਆਂ ਮਾਲਾ ਹੁੰਦੀਆਂ ਸੀ ਅੱਗੇ ਤੇ ਚਾਰ 108 ਮਰ ਕੇ 108 ਬਣ ਕੇ ਬਣਾ ਲੇ ਚਾਰ ਮਾਲਾ ਇਕੱਠੀਆਂ ਕਰਕੇ ਫਿਰ ਕੀ ਹੋ ਗਿਆ ਹਿਰਦੇ ਰਾਮ ਰਾਮ ਦਾ ਤੇ ਹਿਰਦੇ 'ਚ ਮਾਲਾ ਦੀ ਦਾ ਲੋੜ ਨਹੀਂ ਸੀ ਚੇਤੇ ਉਹਦਾ ਨਹੀਂ ਚੇਤਾ ਕੋਈ ਨਹੀਂ ਸਮਝਿਆ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਨਾਨਕ ਕਹਿੰਦਾ ਇਹ ਜਿਹੜਾ ਤਗ ਹੈ ਤਗ ਕਹਿੰਦੇ ਨੇ ਸੰਤੋਖ ਰੂਸ ਸੰਤੋਖ ਸੂਸ ਸੀ ਨਾ ਕਿਹੜਾ ਤਗ ਨਹੀਂ ਟੁੱਟਦਾ ਸੰਤੋਖ ਨਹੀਂ ਟੁੱਟ ਸਕਦਾ ਜਿੱਥੇ ਤਾਗਾ ਆਊਗਾ ਹੁਣ ਤਾਗਾ ਉਹਨੂੰ ਲਫ਼ ਤਗ ਉੱਥੇ ਲਫ਼ ਸੰਤੋਖ ਵਰਤਦੇ ਕਿਉਂਕਿ ਸੰਤੋਖ ਸੂਤ ਹੈ ਸੂਤ ਕੇ ਹਰ ਸੂਤ ਧਾਗਾ ਹੀ ਹੁੰਦਾ ਹੈ ਧਾਗਾ ਨਹੀਂ ਟੁੱਟ ਸਕਦਾ ਜੇ ਸ਼ਕਤੀਸ਼ਾਲੀ ਧਾਗਾ ਹੋਵੇ ਸੰਤੋਖ ਦਾ ਧਾਗਾ ਸ਼ਕਤੀਸ਼ਾਲੀ ਹੈ ਜੇ ਜ਼ੋਰ ਹੋਵੇ ਜ਼ੋਰ ਕੀ ਹੁੰਦਾ ਸੰਤੋਖ ਵੀ ਟੁੱਟ ਜਾਂਦਾ ਹੈ ਜੇ ਤੱਕ ਹੋਵੇ ਜ਼ੋਰ ਜੇ ਨਾਲ ਸੱਚ ਖੜਾ ਹੋਵੇ ਸੰਤੋਖ ਦੇ ਸੱਤ ਸੰਤੋਖ ਹੋਵੇ ਫੇਰ ਨਹੀਂ ਟੁੱਟਦਾ ਜੇ ਕੱਲਾ ਸੰਤੋਖ ਹੋਵੇ ਟੁੱਟ ਜਾਂਦਾ ਜੇ ਸੰਤੋਖ ਕੱਲਾ ਹੋਵੇ ਟੁੱਟ ਜਾਂਦਾ ਖਤਰਾ ਹੈ ਟੁੱਟ ਜਾਣ ਦਾ ਖਤਰਾ ਸੰਤੋਖੀ ਸੰਤ ਬਹੁਤ ਦੇਖੇ ਨੇ ਪਰ ਸੰਤੋਖ ਕਿੰਨੇ ਵਜਨ ਨਾਲ ਟੁੱਟਦਾ ਕਹਿੰਦਾ ਵੀ ਰਿਸ਼ਵਤ ਨਹੀਂ ਲੈਂਦਾ ਇਹ ਪਰ ਕਹਿੰਦਾ ਬਹੁਤ ਮੋਟੀ ਹੋਵੇ ਫਿਰ ਲੈ ਲੈਂਦਾ ਬਹੁਤ ਸਕਤਾ ਹੈ ਅਫਸਰ ਰਿਸ਼ਵਤ ਨਹੀਂ ਲੈਂਦਾ ਜੇ ਲੈਂਦਾ ਫਿਰ ਲੱਖਾਂ ਚ ਲੈਂਦਾ ਛੋਟੀ ਮੋਟੀ ਨਹੀਂ ਲੈਂਦਾ ਟੁੱਟ ਗਿਆ ਨਾ ਸੰਤੋਖ ਜਾ ਕੇ ਕਿੰਨੇ ਵਜਨ ਨਾਲ ਟੁੱਟਿਆ ਜਾਵੇ ਉਹ ਅਲੱਗ ਗੱਲ ਹੈ ਟੁੱਟਦਾ ਗਿਆ ਇੱਕ ਲੈਂਦਾ ਹੀ ਨਹੀਂ ਉਹ ਗੱਲ ਅਲੱਗ ਹੈ ਲੈਂਦਾ ਹੀ ਨਹੀਂ ਗੱਲ ਅਲੱਗ ਹੈ ਸਭ ਤੋਂ ਕਹ ਜਿਹੜਾ ਕਿਸੇ ਖਾਸ ਜਗ੍ਹਾ ਤੇ ਜਾ ਕੇ ਵਿਕ ਜਾਂਦਾ ਹੈ ਉਹ ਅਲੱਗ ਹੈ ਜੇ ਸਤ ਸੰਤੋਖ ਹੈ ਫਿਰ ਨਹੀਂ ਟੁੱਟਦਾ ਭਗਤ ਨੂੰ ਕੁਝ ਵੀ ਲਾਲਚ ਦੇ ਦੋ ਨਹੀਂ ਟੁੱਟ ਸਕਦਾ ਸੱਚ ਰੋਹੀ ਤੋੜਿਆ ਜਾ ਸਕਦਾ ਪਰ ਕੁਝ ਜਿਹੜੇ ਨਹੀਂ ਹਨ ਭਗਤ ਚਿੱਟੇ ਜਿਹੜੇ ਕੇ ਕੱਪੜੇ ਉਹ ਵਿਕ ਜਾਂਦੇ ਨੇ ਪੰਡਤ ਵਿਕ ਗਿਆ ਰਾਜਾ ਨੇ ਖਰੀਦ ਲਿਆ ਬਾਹਮਣ ਤੋਂ ਪੰਡਤ ਜੀ ਹੋ ਗਿਆ ਵਿਕ ਗਿਆ ਔਰ ਇਹ ਪੰਡਿਆ ਕੰਮ ਕੇ ਬਾਹਮਣ ਹੋਏ ਜੇ ਬਾਹਮਣ ਸੀ ਤੂੰ ਬਕਾਊ ਨਹੀਂ ਸੀ ਜੇ ਪੰਡਤ ਹੋ ਗਿਆ ਤਾਂ ਬਕਾਊ ਹੋ ਗਿਆ ਰਾਜਾ ਨੇ ਖਰੀਦ ਲਿਆ ਬ੍ਰਾਹਮਣ ਨਹੀਂ ਖਰੀਦਿਆ ਜਾ ਸਕਦਾ ਬ੍ਰਾਹਮਣ ਬ੍ਰਹਮ ਗਿਆਨੀ ਹੁੰਦਾ ਹੈ ਬ੍ਰਾਹਮਣ ਸੀ ਜਿਹਨਾਂ ਜਰ ਨਹੀਂ ਖਰੀਦਿਆ ਗਿਆ ਪੰਡਤ ਬਣ ਗਿਆ ਖਰੀਦਿਆ ਗਿਆ ਲਫ਼ਜ਼ ਬਦਲ ਗਿਆ ਉਹਦੇ ਨਾਲ ਵਿਦਵਾਨ ਖਰੀਦਿਆ ਜਾ ਸਕਦਾ ਹੈ ਵਿਦਵਾਨ ਖਰੀਦਿਆ ਜਾ ਸਕਦਾ ਸਿੱਖ ਨਹੀਂ ਖਰੀਦਿਆ ਜਾ ਸਕਦਾ ਗੁਰੂ ਦਾ ਸਿੱਖ ਕਦੇ ਕੋਈ ਬਕਾਉ ਨਹੀਂ ਹੋਇਆ ਕਿਸੇ ਨੇ ਇਸਲਾਮ ਕਬੂਲ ਨਹੀਂ ਕੀਤਾ ਕੋਈ ਸਿੱਖ ਨੇ ਇਸਲਾਮ ਕਬੂਲ ਕਰ ਲਿਆ ਹੋਵੇ ਰਿਕਾਰਡ ਨਹੀਂ ਹੈ ਹਿੰਦੂਆਂ ਨੇ ਬਥੇਰਿਆਂ ਨੇ ਕਰ ਲਿਆ ਕੋਈ ਮੁਸਲਮਾਨ ਹਿੰਦੂ ਬਣ ਗਿਆ ਹੋਵੇ ਰਿਕਾਰਡ ਨਹੀਂ ਹੈ ਮੁਸਲਮਾਨ ਸਿੱਖ ਬਹੁਤ ਬਣ ਗਏ ਬਣੇ ਨੇ ਇਸ ਕਰਕੇ ਉਹ ਕਹਿ ਰਹੇ ਨੇ ਕੋਈ ਮੁਗਲ ਨਾ ਹੋ ਆਂਦਾ ਜਿਹਨੂੰ ਨਾ ਪਰਚਾ ਲਾਇਆ ਉਹਦਾ ਮਤਲਬ ਕੀ ਹੈ ਕੋਈ ਵੀ ਮੁਗਲ ਮੁਸਲਮਾਨ ਹਿੰਦੂ ਨਹੀਂ ਬਣਿਆ ਆਂਦਾ ਨਹੀਂ ਹੋਇਆ ਹਿੰਦੂ ਨਾ ਹੈ ਉਹ ਕਾਣੇ ਜ਼ਰੂਰ ਸੀ ਪਰ ਤੁਸੀਂ ਇਹਨਾਂ ਨਹੀਂ ਬਣਾ ਸਕੇ ਉਹਨੂੰ ਕਿ ਵੀ ਮੁਸਲਮਾਨ ਹਿੰਦੂ ਨਹੀਂ ਬਣਿਆ ਅੱਜ ਤੱਕ ਰਿਕਾਰਡ ਹੈ ਹਿੰਦੂ ਮੁਸਲਮਾਨ ਬਣ ਇੱਕ ਵੀ ਸਿੱਖ ਮੁਸਲਮਾਨ ਨਹੀਂ ਬਣਿਆ ਅੱਜ ਤੱਕ ਮੁਸਲਮਾਨ ਸਿੱਖ ਬਣ ਕਿਉਂਕਿ ਸੁਪੀਰੀਅਰ ਤਾਂ ਔਰ ਉਹ ਮੁਸਲਮਾਨ ਸਿੱਖ ਬਣੇ ਨੇ ਜਿਹੜੇ ਅਸਲੀ ਮੁਸਲਮਾਨ ਸੀ ਉਹ ਬਣੇ ਨੇ ਨਕਲੀ ਨਹੀਂ ਬਣੇ ਜਿਹੜੇ ਹੀ ਮੁਸਲਮਾਨ ਸੀ ਉਹ ਸਿੱਖ ਬਣੇ ਨੇ ਮੀਆਂ ਵੀਰ ਵਰਗੇ ਬੁੱਧੂ ਸ਼ਾਹ ਵਰਗੇ ਬੁੱਢੜ ਸ਼ਾਹ ਵਰਗੇ ਉਹ ਬਣੇ ਨੇ ਜਿਹੜੇ ਚੋਟੀ ਦੇ ਮੁਸਲਮਾਨ ਸੀ ਮੁਸਲਮਾਨ ਕਹਾਵਣ ਮੁਸ਼ਕਲ ਜਿਹਨਾਂ ਨੂੰ ਨਾਨਕ ਕਹਿੰਦਾ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਜਿਹੜੇ ਮੁਸਲਮਾਨ ਵਾਕਿਆ ਹੀ ਮੁਸਲਮਾਨ ਸੀ ਉਹਨਾਂ ਨੇ ਗੁਰੂ ਨਾਨਕ ਨੂੰ ਕਿਹਾ ਵੀ ਪੀਰ ਹੈ ਉਹਨਾਂ ਨੇ ਕਿਹਾ ਪੀਰ ਹੈ ਤਾਂ ਮੁਸਲਮਾਨਾਂ ਨੇ ਕਿਹਾ ਪੀਰ ਐਵੇਂ ਨਹੀਂ ਨਾਨਕ ਨੂੰ ਪੀਰ ਕਹਿੰਦਾ ਹਲੇ ਵਾਲੇ ਦਾ ਈਰਖਾ ਕਰਦੇ ਸੀ ਪੀਰ ਦਾ ਬੋਲਦੇ ਸੀ ਪਰ ਚੋਟੀ ਦਾ ਨਜ਼ਰ ਕਹਿੰਦਾ ਵੀ ਇਹ ਪੀਰ ਹੈ ਤਾਂ ਆਮ ਦੁਨੀਆ ਨੂੰ ਮੰਨਣਾ ਪਿਆ ਕਿ ਪੀਰ ਹੈ ਉਹਨਾਂ ਨੇ ਕਿਹਾ ਪੀਰ ਹੈ ਬਾਦਸ਼ਾਹ ਵਰਗੇ ਨੇ ਕਿਹਾ ਵੀ ਇਹ ਪੀਰ ਨੇ ਕੋਈ ਦਿੱਲੀ ਦਾ ਬਾਦਸ਼ਾਹ ਬਾਦ ਜਦੋਂ ਜਿਵੇਂ ਬਾਦਸ਼ਾਹ ਨੇ ਬਾਈ ਧਾਰ ਦੇ ਰਾਜੇ ਉਹ ਜਿਹੜੇ ਰਾਜੇ ਸੀ 52 ਸਾਰੇ ਸੈੱਟ ਕਰਤੇ ਉਹਦੇ ਨਾਲ ਦਿੱਲੀ ਦਰਬਾਰ ਨਾਲ ਬਾਹਰ ਕਢਾਤੇ ਰਾਜੀਨਾਮਾ ਕਰਾਤਾ ਰਾਜੀਨਾਮਾ ਕਰਾ ਕੇ ਕੱਢੇ ਨੇ ਉੱਥੇ ਸਾਰੇ ਬਾਗੀ ਸੀ ਉਹ ਦਿੱਲੀ ਦਰਬਾਰ ਨੂੰ ਮੰਨਣਾ ਪਿਆ ਵੀ ਪੀਰ ਹੈ ਵਿਚਾਲੇ ਕੌਣ ਸੀ ਵਿਚਾਲੇ ਬੀਆਂ ਮੀਰ ਸੀ ਬੀਆਂ ਮੀਰ ਕਹਿੰਦਾ ਬਾਗੀ ਨਹੀਂ ਹਣ ਇਹ ਤੇਰੇ ਅਹਲਕਾਰ ਬਾਗੀ ਨੇ ਤੇਰੀਆਂ ਜੜਾਂ ਤੇਲ ਦਿੰਦੇ ਨੇ ਗੁਰੂ ਘਰ ਨਾਲ ਤੇਰਾ ਜਿਹੜਾ ਟ੍ਰੇਸ ਪਾਉਂਦੇ ਨੇ ਤੇਰੀ ਜੜਪੱਟੀ ਜਾਊਗੀ ਇਹ ਲਾਹੌਰ ਵਾਲੇ ਜਿਹੜੇ ਨੇ ਨਾ ਇਹ ਪੱਕੇ ਲੈਂਦੇ ਨੇ ਇਹ ਤਾਂ ਫੁੱਕਰ ਆਦਮੀ ਨੇ ਇਹਨਾਂ ਨੇ ਕੀ ਲੈਣਾ ਰਾਜ ਤੇ ਫੇਰ ਉੱਥੇ ਭੇਜੇ ਟੈਸਟ ਵਾਸਤੇ ਤਾਂ ਰਾਜੇ ਸਾਰੇ ਸੈੱਟ ਕਰੇ ਸ਼ਕਤੀ ਬੜੀ ਸਰਕਾਰ ਦੀ ਦੇਖੋ ਅਮਨ ਹੋ ਜਵੇ ਕਿਸੇ ਇਲਾਕੇ ਬਦਮਰੀ ਹੋਈ ਹੋਈ ਬੋਝਾ ਰਾਜੇ ਬਾਕੀ ਹੋਏ ਸ਼ਾਇਦ ਕੀਤੇ ਹੋਏ ਸਹਿਮਤ ਹੋ ਕੇ ਸਰਕਾਰ ਨੂੰ ਸਰਕਾਰ ਛੱਡ ਦੇਵੇ ਸ਼ਕਤੀ ਸਰਕਾਰ ਦੀ ਸੈਂਟਰ ਗਵਰਨਮੈਂਟ ਮਜ਼ਬੂਤ ਹੋਈ ਕਿਨਾਂ ਕਰਾਈ ਸ਼ਿਵਾਚਨ ਨੇ ਕਰਾਈ ਇਹ ਹੈ ਹਿਸਟਰੀ ਉਹ ਮੰਨ ਕੇ ਵੀ ਹਾਂ ਇਹ ਪੀਰ ਹੈ ਵਾਕਈ ਪੀਰ ਹੈ ਮੇਰੇ ਬੰਦੇ ਗਲਤ ਸਾਡੇ ਬੰਦੇ ਦੀ ਗਲਤੀ ਜਿਹੜੇ ਜਿੰਨੀਆਂ ਲੜਾਈਆਂ ਹੋਈਆਂ ਨੇ ਉਹ ਸਰਕਾਰੀ ਗਲਤੀ ਨਾਲ ਹੋਈਆਂ ਨੇ ਇਹ ਹੰਕਾਰੀ ਆਦਮੀ ਨੇ ਪੀਰ ਪੀਰਾਂ ਤੇ ਥੋੜੀ ਹੰਕਾਰ ਚੱਲਦਾ ਧਾਰਮਿਕ ਬੰਦੇ ਤੇ ਪ੍ਰੈਸ਼ਰ ਥੋੜੀ ਚੱਲਦਾ ਪ੍ਰੈਸ਼ਰ ਤਾਂ ਬੰਦੇ ਨਹੀਂ ਹੁੰਦੇ ਇਹ ਤਾਂ ਉਹਨੂੰ ਵੀ ਪਤਾ ਸੀ ਨਾਨਕ ਤਗ ਨ ਟੁੱਟੇ ਜੇ ਤੱਕ ਹੋਵੇ ਜੋਰ ਨਾਨਕ ਕਹਿੰਦਾ ਤਗ ਨਹੀਂ ਟੁੱਟ ਸਕਦਾ ਜੇ ਤੱਕ ਜੋਰ ਹੋਵੇ ਜੋਰ ਕਿਹਦਾ ਹੋਵੇ ਜੋਰ ਤਾਂ ਸੱਚ ਦਾ ਹੀ ਜੋਰ ਹੈ ਭਾਈ ਹੋਰ ਕਿਸੇ ਜੋਰ ਨਹੀਂ ਹੋਰ ਕਿਹਦੇ ਕੋ ਜੋਰ ਹੈ ਬਾਕੀ ਦੇ ਜੋਰ ਕਿਸੇ ਦਾ ਨਹੀਂ ਸੱਚ ਤੋਂ ਤਾਂ ਉਹਦਾ ਹੀ ਜੋਰ ਹੈ ਜੇ ਸੱਚ ਨਾਲ ਖੜਾ ਹੋਵੇ ਸੰਤੋਖ ਦੇ ਫਿਰ ਧਾਗਾ ਨਹੀਂ ਫਿਰ ਸੰਤੋਖ ਨਹੀਂ ਟੁੱਟਦਾ ਪਰ ਸੱਚ ਦੀ ਸੱਚ ਨੂੰ ਛੱਡ ਕੇ ਜਿਹੜਾ ਸੰਤੋਖ ਹੈ ਉਹ ਟੁੱਟ ਜੂਗਾ ਮਹੱਲਾ ਪਹਿਲਾ ਇਸ ਕਰਕੇ ਗੁਰਬਾਣੀ ਚ ਸਤ ਸੁਤੋ ਇਕੱਠਾ ਹੈ ਜਿੱਥੇ ਵੀ ਸਤ ਸੰਤੋਖ ਹੈ ਸਤ ਜਿਹੜਾ ਹੈਗਾ ਸੰਤੋਖ ਦਾ ਐਡਜੈਕਟਿਵ ਹੈ ਜਿੱਥੇ ਕਹਿੰਦੇ ਨੇ ਸਤ ਸੰਤੋਖ ਵਿਚਾਰੋ ਇਹਨਾਂ ਨੇ ਸਤ ਸੰਤੋਖ ਅੱਡ ਅੱਡ ਕਰਕੇ ਮੰਨ ਲਿਆ ਔਰ ਵਿਚਾਰ ਤਿੰਨ ਬੰਨ ਲੇ ਇਹਨਾਂ ਨੂੰ ਕੀ ਪਤਾ ਹੈ ਸਤ ਔਰ ਸੰਤੋਖ ਜਿਹੜਾ ਸਤ ਸੰਤੋਖ ਹੈ ਕੀ ਹੁੰਦਾ ਇਹਦੀ ਵਿਚਾਰ ਹੈ ਗੁਰਬਾਣੀ ਇੱਕ ਸੰਤੋਖ ਹੁੰਦਾ ਕਿ ਸਤ ਸੰਤੋਖ ਹੁੰਦਾ ਗੁਰਬਾਣੀ ਸਤ ਸੰਤੋਖ ਨੂੰ ਸ਼ਕਤੀਸ਼ਾਲੀ ਮੰਨਦੀ ਹੈ ਕੱਲੇ ਸੰਤੋਖ ਨੂੰ ਨਹੀਂ ਮੰਨਦੀ ਕੱਲੇ ਕੱਲੇ ਸੰਤੋਖ ਤਾਂ ਬਹੁਤ ਨੇ ਇੱਥੇ ਸੰਤੋਖ ਦੇ ਹੋਰ ਮੇਰਾ ਖਿਆਲ ਹੈ ਛੇ ਸਾਂਕੜਿਆਂ ਜੋੜ ਸੰਤੋਖ ਨੂੰ ਨਾ ਰੱਖੇ ਹੋਏ ਨਾਏ ਮੰਨੀਐ ਪਤ ਉਪਜੈ ਸਾਲ ਆਹੀ ਸੱਚ ਸੂਰ ਕੋਈ ਸੱਤ ਸੰਤੋਖ ਨਹੀਂ ਹੈਗੇ ਸੰਤੋਖ ਦਾ ਨਾਮ ਆਦਮੀ ਦਾ ਵੀ ਹੋ ਸਕਦਾ ਨਾ ਸਤਸੰਗ ਉਹ ਨਹੀਂ ਹੋ ਸਕਦਾ